ਰਿਦਕ ਭੰਨੀ ਘੜੀ ਵੀ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤਾ ਕੇ ਘਰ ਨਾਠੀ ਅੱਜ ਅੱਜ ਕਹਿੰਦੇ ਭੰਨੀ ਘੜੀ ਜਿਹੜੀ ਮਤ ਭੰਨ ਕੇ ਦੁਆਰਾ ਘੜੀ ਗਈ ਪਹਿਲੀ ਭੰਨੀ ਗਈ ਵੀ ਔਰ ਘੜੀ ਕਿਵੇਂ ਗਈ ਘੜੀ ਗਈ ਵੀ ਚੰਗਾ ਬਨ ਇਹ ਨਾ ਹੋਵੇ ਉਦੋਂ ਵੀ ਭੜੀ ਬਣਾਤੀ ਭੱਜ ਗਏ ਸ੍ਰੀ ਚੰਦਰ ਨੇ ਬਹੁਤ ਭੜੀਆਂ ਬਣਾਈਆਂ ਨੇ ਮਤਾਂ ਅੱਗੇ ਨੂੰ ਭੱਜ ਗਏ ਜੋਗ ਛਡਾਤਾ ਨਾ ਜੋਗੀ ਰਿਹਾ ਨਾ ਭੋਗੀ ਰਿਹਾ ਕੁਝ ਵੀ ਨਹੀਂ ਰਿਹਾ ਗੁਰਬਾਣੀ ਦੀ ਸਮਝ ਨਹੀਂ ਆਈ ਔਰ ਜਿਹੜਾ ਹੜਤਪ ਕਰਦਾ ਤਾਂ ਛੱਡ ਦੋ ਜੋ ਹੜਤਪ ਪਹਿਲਾਂ ਕਰਦੇ ਤੇ ਉਹ ਛੱਡ ਦਿੱਤਾ ਤਿਆਗ ਕਰਤਾ ਜੋ ਮਾਇਆ ਤੋਂ ਤਿਆਗ ਸੀ ਪਿੰਡਾਂ ਦੇ ਬਾਹਰ ਰਹਿੰਦੇ ਤੇ ਉਹ ਪਿੰਡਾਂ ਚ ਆ ਗਏ ਜ਼ਮੀਨ ਜਾਇਦਾਦਾਂ ਤੇ ਆ ਗਏ ਤਿਆਗ ਰੱਖਿਆ ਨੇ ਤਿਆਗ ਜਿਹੜਾ ਪਾਠ ਪੜਨ ਵਾਲਾ ਸੀ ਜਿਹੜਾ ਤਿਆਗ ਕਰਾਉਣ ਵਾਲੀ ਚੀਜ਼ ਸੀ ਉਹਦੀ ਉਹ ਕਮਾਈ ਨਹੀਂ ਤਿਆਗ ਕੀਤਾ ਨਹੀਂ ਮਾਇਆ ਵਿੱਚ ਉਦਾਸੀ ਨਹੀਂ ਹੋਇਆ ਨਾ ਉਦਾਸੀ ਰੱਖ ਲਿਆ ਮਾਇਆ ਵਿੱਚ ਉਦਾਸੀ ਹੁੰਦਾ ਸੀ ਉਹ ਤਾਂ ਹੋਇਆ ਹੀ ਮਾਇਆ ਦਾ ਮਨੋ ਤਿਆਗ ਨਹੀਂ ਕੀਤਾ ਉਦਾਸੀ ਕਹਾ ਲਿਆ ਗਿਆ ਉਦੋਂ ਵੀ ਗਿਆ ਉਦੋਂ ਉਹ ਚੰਗੇ ਨੇ ਜਿਹੜੇ ਨਾਥ ਨੇ ਉਹ ਚੰਗੇ ਨੇ ਜਿਨ੍ਹਾਂ ਦੇ ਚੇਲਾ ਬਣਿਆ ਸੀ ਸਰੀਰਾਂ ਤੋਂ ਵਧੀਆ ਨੇ ਹੁਣ ਵੀ ਠੀਕ ਨੇ ਉਹਨਾਂ ਦੀ ਹੁਣ ਵੀ ਪੁੱਛਿਆ ਉਹਨਾਂ ਕੋਈ ਵੀ ਨਹੀਂ ਪੁੱਛਦਾ ਇਹ ਨਾ ਇਧਰ ਕੇ ਨਾ ਇਹ ਨਾ ਉਧਰ ਕੇ ਰਹੇ ਤੋਬੀ ਦੇ ਕੁੱਤੇ ਉਹਨਾਂ ਕਰਦੇ ਨਾ ਘੜਦੇ ਨਾ ਤਾਂ ਉਹ ਇਹਨਾਂ ਨੂੰ ਨਾਥ ਸਿਆਣਦੇ ਨੇ ਉਹ ਜਿਹੜੇ ਤਰਸੂਲ ਵਾਲੇ ਨੇ ਨਾ ਤਾਂ ਉਹ ਸਿਆਣਦੇ ਨੇ ਨਾ ਇਹਨਾਂ ਨੂੰ ਸਿੱਖ ਸਿਆਣਦੇ ਨੇ ਦੋ ਹੀ ਨਹੀਂ ਸਿਆਣਦੇ ਇਹਨਾਂ ਨੂੰ ਕੋਈ ਵੀ ਨਹੀਂ ਸਿਆਣਦਾ ਕੋਈ ਨਹੀਂ ਕਹ ਸਕਦਾ ਕਿਉਂ ਨਾ ਉਧਰ ਵਾਲੇ ਰਹੇ ਨਾ ਇਧਰ ਵਾਲੇ ਰਹੇ ਕੀਤੀ ਤਾਂ ਬੇਈਮਾਨੀ ਸੀ ਬੇਈਮਾਨੀ ਕੀਤੀ ਸੀ ਵੀ ਸਿੱਖਾਂ ਨੂੰ ਸਵੈਟ ਕਰਕੇ ਸਿੱਖੀ ਨੂੰ ਰੋਕਾਂ ਫਿਰ ਚ ਇਹ ਰੁਕੀ ਨਹੀਂ ਇਹ ਸਾਈਡ ਤੇ ਦੀ ਨੰਗੀ ਇਹ ਆਪਣੇ ਗਾਹਾਂ ਸਪੀਡ ਅੱਗੇ ਫੜ ਗਈ ਅੱਗੇ ਨੰਗੇ ਤੇ ਜੋਗੀ ਆਪਣੇ ਰਾਹ ਚੱਲਦੇ ਗਏ ਵਿਚਾਲੇ ਨਾ ਉਧਰਲੇ ਰਹੇ ਨਾ ਉਧਰ ਰਹੇ ਇਹ ਰਹਿ ਗਏ ਪਲੇਟਫਾਰਮ ਤੇ ਖੜੇ ਇਹ ਗੱਡੀ ਇਧਰ ਦੀ ਲੰਘ ਗਈ ਇੱਧਰ ਦੀ ਲੰਘ ਗਈ ਦੋਏ ਗੱਡੀਆਂ ਕੀ ਪਲੇਟਫਾਰਮ ਤੇ ਖੜੇ ਰਹੇ ਨੇ ਉੱਥੇ ਖੜੇ ਰਹਿਣਗੇ ਹਾਂਜੀ ਪਰ ਪੰਨੇ ਸੁਬਨ ਵੀ ਟੁੱਟੀ ਨਾਗਰ ਲੱਜ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤੇ ਕੇ ਕਰ ਜਿਹੜੀ ਲੱਜ ਸੀ ਨਾਠੀ ਅੱਜ ਸੁਰਤ ਸੁਰਤ ਟੁੱਟੀ ਨਾਗਰ ਲੱਜ ਆਹੋ ਸੁਰਤ ਜੁੜੀ ਹੋਈ ਸੀ ਨਾਗਰ ਜਨਾ ਮਾਇਆ ਨਾਲ ਜੁੜੀ ਹੋਈ ਸੁਰਤ ਸੀ ਜਿਹੜੀ ਤ੍ਰਿਕੁਟੀ ਨਾਲ ਜੁੜੀ ਹੋਈ ਸੁਰਤ ਸੀ ਨਾਗਰ ਜਨਾ ਮੇਰੀ ਦਾਸ ਮੇਰੀ ਜਾਤ ਵਿਖਿਆਤ ਸਮਾਰਮ ਨਾਗਰ ਤ੍ਰਿਕੁਟੀ ਨੂੰ ਆਇਆ ਹੋਇਆ ਇੱਕ ਨਗਰ ਹੈ ਇੱਕ ਨਾਗਰ ਹੈ ਨਗਰ ਹਿਰਦੇ ਚ ਹੈ ਨਾਗਰ ਤ੍ਰਿਕੁਟੀ ਚ ਜਿਹੜਾ ਹਿਰਦਾ ਤਾਂ ਘਰ ਹੈ ਸ਼ਹਿਰ ਹੈ ਸ਼ਹਿਰ ਨੂੰ ਨਗਰ ਕਹਿੰਦੇ ਨੇ ਨਾਗਰ ਨਹੀਂ ਕਹਿੰਦੇ ਸ਼ਹਿਰ ਜਿਹੜਾ ਹੁੰਦਾ ਨਾ ਨਗਰ ਹੁੰਦਾ ਨਗਰ ਨਗਰ ਨਹੀਂ ਹੁੰਦਾ ਜਿਹੜੇ ਮਾਇਆ ਦੇ ਵਿੱਚ ਨਗਰ ਹੈ ਜਿੱਥੇ ਬਸਣਾ ਹੈ ਉਹ ਨਗਰ ਹੈ ਜੇ ਬਸਣਾ ਉੱਥੇ ਨਗਰ ਨਾਗਰ ਲੱਜ ਮਾਇਆ ਜਿਹੜੀ ਤਿਰਕੁੜੀ ਚੋਂ ਜਿਹੜੀ ਸੁਰਤ ਸੀ ਟੁੱਟ ਗਈ ਪੰਨੀ ਘੜੀ ਸੁਬਨ ਵੀ ਜਦੋਂ ਪੰਨੀ ਨਾ ਮਤ ਦੁਬਾਰਾ ਘੜੀ ਤਿਰਕੁੜੀ ਚੋਂ ਸੁਰਤ ਛੜਾਤੀ ਗੁੱਡੀ ਛੜਾਤੀ ਟੁੱਟੀ ਨਾਗਰ ਲੱਜ ਤੇ ਜਦ ਫਰੀਦ ਦੀ ਮਤ ਪਹਿਲੀ ਸੀ ਜਿਹੜੀ ਭੱਡੀ ਗਈ ਜਦ ਦੁਬਾਰਾ ਗੁਰੂ ਅਮਰਦਾਸ ਨੇ ਗੁਰਬਾਣੀ ਨੇ ਘੜੀ ਹੈ ਤਾਂ ਗੁੱਡੀ ਛੁੱਟ ਗਈ ਆ ਕਹਿ ਰਿਹਾ ਹਾਂ ਆਪਣੀ ਗੱਲ ਕਹਿ ਰਿਹਾ ਕਿਸੇ ਦੀ ਨਹੀਂ ਕਹਿ ਰਿਹਾ ਪਹਿਲੀ ਸੀ ਉਹਦੇ ਕੋਈ ਵਿਚਾਰਧਾਰਾ ਉਹ ਤੋੜਤੀ ਛੜਤੀ ਉਹ ਚ ਕਮੀਆਂ ਸੀ ਉਹਦੀ ਘਾਟ ਵਿੱਚ ਜੋ ਕਮੀ ਸੀ ਇਸ ਕਰਕੇ ਸਾਰੀ ਹੋਈ ਤੋੜਤੀ ਦੁਬਾਰਾ ਫਿਰ ਘੜੀ ਨੀ ਘੜੀ ਸਵਰਨ ਵੀ ਔਰ ਐਸੀ ਘੜੀ ਬਹੁਤ ਹੀ ਸੁੰਦਰ ਸਰੂਪ ਵਾਲੀ ਘੜੀ ਅੱਛੇ ਬੰਦ ਵਾਲੀ ਰੂਪ ਵਾਲੀ ਟੁੱਟੀ ਨਗਰ ਲੱਜ ਔਰ ਜਦ ਘੜੀ ਤਾਂ ਤਿਰਕੁੜੀ ਛੁੱਟ ਗਈ ਸੁਰਤ ਜਿਹੜੀ ਤਿਰਕੁੜੀ ਮਾਇਆ ਸੀ ਮਾਇਆ ਜੋ ਟੁੱਟ ਗਈ ਨਗਰ ਲੱਜ ਅਜਰਾਇਲ ਫਰਿਸ਼ਤਾ ਕਹਿ ਕਰ ਲਾਜ ਸੁਰਤਾ ਹੈ ਧਿਆਨ ਸੁਰ ਮਾਇਆ ਜੋ ਧਿਆਨ ਟੁੱਟ ਗਿਆ ਖਤਮ ਹੋ ਗਿਆ ਮਾਇਆ ਵਿੱਚ ਉਦਾਸੀ ਹੋ ਗਿਆ ਇਹ ਹੋਣਾ ਸੀ ਇਹਨਾਂ ਨੇ ਸ੍ਰੀ ਚੰਦ ਕਿਹਾ ਨੇ ਸਾਰਿਆਂ ਨੇ ਹੋਣਾ ਗੁਰਮਤ ਵਾਲਿਆਂ ਟੁੱਟੀ ਨਾਗਰ ਲੱਜ ਅਜਰਾਇਲ ਫਰਿਸ਼ਤਾ ਕਿ ਕਹਿ ਕਰ ਨਾਠੀ ਅੱਜ ਕਹਿੰਦਾ ਅਜਰਾਇਲ ਫਰਿਸ਼ਤਾ ਹੁਣ ਕੀ ਕਰਨਾ ਆਊਗਾ ਉਹ ਤਾਂ ਸੁਰਤ ਤੋੜਨੇ ਆਉਂਦਾ ਹੁੰਦਾ ਮਾਇਆ ਜੋ ਸੁਰਤ ਤੋੜਨ ਆਉਂਦਾ ਹੁੰਦਾ ਖਿੱਚ ਕੇ ਇਹ ਤਾਂ ਪਹਿਲਾਂ ਹੀ ਟੁੱਟੀ ਪਈ ਹੈ ਕਹਿ ਕਰਨਾ ਹੁਣ ਇਜ਼ਰਾਈਲ ਫਰਿਸ਼ਤੇ ਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਰਣੀ ਉਹ ਕਹਿੰਦੇ ਨੇ ਜਾ ਬਈ ਉਹਦੀ ਸੁਰਤ ਨਹੀਂ ਟੁੱਟਦੀ ਤੋੜਿਆ ਉਹ ਕਹਿੰਦਾ ਜੀ ਉਹ ਤਾਂ ਪਹਿਲਾਂ ਹੀ ਟੁੱਟੀ ਪਈ ਹੈ ਉਹ ਤਾਂ ਆਪਣੇ ਘਰੇ ਪਿਆ ਪਿਆ ਉਹ ਤਾਂ ਤੋੜੀ ਹੈਗੇ ਉੱਥੇ ਹੀ ਨਾ ਇਜ਼ਰਾਈਲ ਫਰਿਸ਼ਤੇ ਨੂੰ ਇੱਥੇ ਕੋਈ ਨਾ ਉੱਥੇ ਹੀ ਹੈ ਉੱਥੇ ਹੀ ਬੈਠੇ ਨੇ ਉੱਥੇ ਹੀ ਸੁਰਤਾ ਉੱਥੇ ਹੀ ਸੁਪਨਾ ਦੇਖਦੇ ਨੇ ਸੁਪਨਾ 'ਚ ਹਲੂਣ ਦੇਣਾ ਉਹਨੇ ਇਜ਼ਰਾਈਲ ਨੇ ਜਿਹੜਾ ਜਾਗਦਾ ਬੈਠਾ ਉਹਦਾ ਉਹਨੂੰ ਇਜ਼ਰਾਈਲ ਫਰਿਸ਼ਤਾ ਕੀ ਕਹੂਗਾ ਤੇ ਘਰ ਨੱਠੀ ਹੈ ਉਹ ਪਹਿਲਾਂ ਜਾਗਦਾ ਉੱਥੇ ਹੀ ਉਹ ਤਾਂ ਜਾਗਦਾ ਉੱਥੇ ਹੀ ਆ ਉਹ ਕਹਿੰਦਾ ਉਹਨੇ ਇਜ਼ਰਾਈਲ ਫਰਿਸ਼ਤੇ ਨੇ ਮੇਰੇ ਕੋਲ ਕੀ ਕਰਨਾ ਮੈਂ ਤਾਂ ਪਹਿਲਾਂ ਹੀ ਬੈਠਾ ਇਹਨਾਂ ਦੇ ਕੋਲ ਇਜ਼ਰਾਈਲ ਫਰਿਸ਼ਤੇ ਤੇ ਜਿਹੜਾ ਸੁਪਨਾ ਦੇਖਦਾ ਉਹਦੀ ਸੁਰਤ ਕਿਤੇ ਹੋਰ ਜੁੜੀ ਹੋਈ ਹੈ ਦੇਖਦਾ ਨਾ ਉਹਦੀ ਸੁਰਤ ਉੱਥੋਂ ਤੋੜਨੀ ਹੈ ਸੁਪਨੇ 'ਚ ਜਗਾ ਹੋਣਾ ਉਹਨੂੰ ਕਈ ਕਬੀਰ ਤੋਈ ਤਬ ਹੀ ਨਾ ਜਾਗਾ ਉਹ ਜਾਊਗਾ ਡਾਂਡਾ ਨੇ ਜਗਾਉਣਾ ਵਾਸਤੇ ਇਜ਼ਰਾਈਲ ਫਰੇਤਾ ਹੋਰ ਕੀ ਕਰਨਾ ਸੀ ਸੁਪਨਾ ਖਤਮ ਕਰਨਾ ਸੀ ਜਗਾਉਣਾ ਸੀ ਉਹ ਤਾਂ ਪਹਿਲਾਂ ਹੀ ਛੱਡੀ ਫਿਰਦਾ ਸੁਪਨਾ ਕਹਿੰਦਾ ਵੀ ਇਜ਼ਰਾਈਲ ਤੇ ਨੂੰ ਲੋੜ ਨਹੀਂ ਹੈ ਉਹਦੇ ਡੰਡਾ ਜ਼ਰੂਰ ਮਾਰਨਾ ਆਹ ਉਹਨੂੰ ਉਹਨੂੰ ਜਗਾਉਣ ਦੀ ਲੋੜ ਨਹੀਂ ਮੈਨੂੰ ਮੈਂ ਤਾਂ ਪਹਿਲਾਂ ਹੀ ਜਾਗਦਾ ਹਾਂਜੀ